ਪੂਰਨ ਪੂਰ ਰਹੇ ਦਿਆਲ ਸਭ ਉੱਪਰ ਹੋਵਤ ਕਿਰਪਾਲ ਪੂਰਨ ਪੂਰ ਰਹੇ ਦਿਆਲ ਦਿਆਲ ਹੈ ਜਿਹੜਾ ਆਪ ਤਾਂ ਪੂਰਨ ਦੂਜਿਆਂ ਨੂੰ ਪੂਰਾ ਕਰਦੇ ਆਪ ਤਾਂ ਤੰਦਰੁਸਤ ਹੈ ਦੂਜਿਆਂ ਦੀ ਤੰਦਰੁਸਤੀ ਦੂਜਿਆਂ ਦੀ ਬਿਮਾਰੀ ਠੀਕ ਕਰੇ ਪੂਰਨ ਪੂਰ ਰਹੇ ਦਿਆਲ ਪੂਰਨ ਪੂਰਾ ਕਰੂ ਜਿਹੜਾ ਆਪ ਪੂਰਾ ਸਮਝਾਣੇ ਪੂਰਨ ਬ੍ਰਹਮ ਕਹਿੰਦੇ ਬੰਦਾ ਪੂਰਨ ਲਾ ਕੇ ਆ ਗਿਆ ਲਾ ਜੀ ਪੂਰਨ ਬ੍ਰਹਮ ਦੂਜੇ ਅਧੂਰੇ ਪੂਰਨ ਬ੍ਰਹਮ ਬ੍ਰਹਮ ਨੂੰ ਪੂਰਾ ਕਰ ਲੈ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਦਿਆਲ ਹੈ ਉਹ ਪੂਰਾ ਸਾਰਿਆਂ ਦੇ ਕਿਰਪਾਲ ਹੈ ਹੁਣ ਇੱਥੇ ਕੌਣ ਹੈ ਸਾਰਿਆਂ ਵਿੱਚ ਸਭ ਦੇ ਵਿੱਚ ਕੀ ਹੈ 84 ਲੱਖ ਜੂਨ ਹੈ ਸਭ ਵਿੱਚ ਆਦਮੀ ਦੀ ਗੱਲ ਛੱਡੋ ਤੁਸੀਂ ਕੱਲੇ ਆਦਮੀ ਦੀ ਗੱਲ ਕਿਤੇ 84 ਲੱਖ ਜੂਨ ਦੇ ਵਿੱਚ ਪੌੜੀ ਚੜਾ ਰਿਹਾ ਸਾਰਿਆਂ ਨੂੰ ਸਭ ਦਾ ਜੀ ਜੰਤ ਕੇ ਆਇਆ ਸੀ ਹਾਂ ਲੋਕ ਇਹ ਹੈ ਜੀ ਜੰਤ ਕੇ ਠਾਕਰਾ ਤੁਸੀਂ ਸਭ ਆਦਮੀਆਂ ਨੂੰ ਕਿਵੇਂ ਲੈ ਲਓਗੇ ਸਭ ਜੀ ਜੰਤ ਕਿਤੇ ਆਦਮੀ ਜੇ ਨੇ ਬੋਲਦੀ ਹੈ ਇਹ ਤਾਂ ਰਹਿਣੇ ਹੀ ਕਿਤੇ ਨਹੀਂ ਇਹਨਾਂ ਦਾ ਕੱਖ ਵੀ ਨਹੀਂ ਰਹਿਣਾ ਇਹਨਾਂ ਦਾ ਇਹਨਾਂ ਦੇ ਪ੍ਰਚਾਰ ਦਾ ਇਹ ਆਦਮੀ ਤੇ ਆ ਕੇ ਖੜ ਗਏ ਇੱਥੇ ਜੀ ਜੰਤ ਲਿਆ ਹੋਇਆ ਸਾਰੇ ਲੱਗ ਗਏ ਇਹ ਦੇ ਖੜ ਗਏ ਇਹ ਖੜ ਗਏ ਇਹਨਾਂ ਦਾ ਤਾਂ ਇਹ ਜਿਹਾ ਦਿਵਾਲਾ ਨਿਕਲਿਆ ਉਹਨੂੰ ਪੁੱਛਣਾ ਹੀ ਕਿਸੇ ਨੇ ਨਹੀਂ ਅਰ ਪੁੱਛਣ ਦੇ ਕਾਬਲ ਵੀ ਨਹੀਂ ਹੈ ਦੁਆ ਨਿਕਲੇ ਹੋਇਆ ਦੱਸਣ ਦੀ ਗੱਲ ਅਸੀਂ ਪੜਦਾ ਹੀ ਚੱਕਿਆ ਹੈ ਉਹ ਪਰਦਾ ਹੀ ਚੱਕਿਆ ਇਹਨਾਂ ਦਾ ਹਰੇ ਤਾਂ ਕੁਝ ਵੀ ਨਹੀਂ ਸੀ ਕੋਲ ਇਹਨਾਂ ਦੇ ਕੋਲ ਕੀ ਸੀ ਪਰਦਾ ਸੀ ਪਰਦਾ ਚੱਕਿਆ ਗਿਆ ਹਾਂਜੀ ਪੂਰਨ ਪੂਰਨ ਪੂਰ ਰਹੇ ਦਿਆਲ ਸਭ ਉੱਪਰ ਹੋਵਤ ਕਿਰਪਾ ਸਭ ਉੱਪਰ ਹੋ ਉਹਦਾ ਸਾਰਿਆਂ ਤੇ ਕਿਰਪਾਲ ਹੈ ਪਰਮੇਸ਼ਰ ਉਹਦੀ ਬਾਣੀ ਆ ਜਿਹੜਾ ਸਭ ਉੱਪਰ ਕਿਰਪਾਲ ਹੈ ਉਹਦਾ ਮੈਸੇਜ ਆ ਦੱਸਿਆ ਕਿਸੇ ਨੇ ਵੀ ਹੋਵੇ ਦੱਸਿਆ ਤਾਂ ਪਹਿਲਾਂ ਕਬੀਰ ਨੇ ਪ੍ਰਲਾਦ ਪੰਜਾਬ ਦਾ ਸੀ ਧਰੂ ਪ੍ਰਲਾਦ ਦਾ ਸੀ ਪੰਜਾਬ ਦਾ ਸੀ ਉੱਥੇ ਸ਼ੁਰੂ ਹੋਈ ਹੈ ਇਹ ਕਿਤੇ ਇੱਕ ਜਗ੍ਹਾ ਦਾ ਹੁੰਦਾ ਭਗਤ ਜਿੱਥੇ ਪੈਦਾ ਹੋ ਜਾ ਉੱਥੇ ਦੀ ਹੁੰਦੀ ਹੈ ਬਾਣੀ ਉੱਥੇ ਵਾਸਤੇ ਹੁੰਦੀ ਹੈ ਇਹਨਾਂ ਨੇ ਜਮਾ ਕਬਜ਼ਾ ਕਰ ਲਿਆ ਇੱਥੇ ਨਾਲੇ ਇਹ ਤਾਂ ਹੈ ਵਿਰੋਧੀ ਇਹਨਾਂ ਦਾ ਕਬਜ਼ਾ ਰਹਿਣ ਕੌਣ ਦੇ ਦੂ ਇਹ ਤਾਂ ਹੈ ਵਿਰੋਧੀ ਇਹ ਤਾਂ ਇਹ ਤਾਂ ਹੀ ਗੁਰਮੰਦ ਦੇ ਵਿਰੋਧੀ ਅੱਜ ਜਿੰਨਾ ਪੰਜਾਬ ਦੇ ਵਿਰੋਧ ਦਾ ਕਦੇ ਵੀ ਵਿਰੋਧ ਨਹੀਂ ਹੋਇਆ ਸਭ ਤੋਂ ਜ਼ਿਆਦਾ ਹੀ ਪੰਜਾਬ ਦੇ ਵਿਰੋਧ ਹੈ ਜਿੰਨੇ ਸੰਤ ਨੇ ਸਾਰੇ ਵਿਰੋਧੀ ਨੇ ਅੰਦਰੋਂ ਜਿਹੜੇ ਸਭ ਵਿਰੋਧੀ ਨੇ ਜਿੰਨੇ ਗੁਰਦੁਆਰਾ ਸਭ ਵਿਰੋਧੀ ਨੇ ਕੋਈ ਗੱਲ ਨਹੀਂ ਕਰਦਾ ਵਿਰੋਧ ਹੈ ਸਾਰਿਆਂ ਨੂੰ ਜ਼ਿਆਦਾ ਪੰਜਾਬ 'ਚ ਪਹਿਲਾਂ ਕਾਸ਼ੀ 'ਚ ਵਿਰੋਧ ਹੋਇਆ ਜਿੱਥੇ ਕਬੀਰ ਜੰਮਿਆ ਰਵਿਦਾਸ ਜੰਮਿਆ ਵਿਰੋਧ ਹੋਇਆ ਨਾ ਬਾਅਦ ਕੋਈ ਕਾਸ਼ੀ ਭਗਤ ਨਹੀਂ ਪੈਦਾ ਹੋਇਆ ਕਹਿੰਦੇ ਚਲੋ ਨਹੀਂ ਹੈਗੀ ਉਸ ਕਾਸ਼ੀ ਨਾਲ ਠੱਗਾਂ ਜੁੜ ਗਏ ਬਨਾਰਸ ਦੇ ਠੱਗ ਜੋੜ ਕੇ ਹੁਣ ਅੰਮ੍ਰਿਤਸਰ ਨਾਲ ਵੀ ਠੱਗ ਜੁੜੇ ਹੋਏ ਨੇ ਦੋਏ ਨਾਲ ਦੇ ਠੱਗ ਮਸ਼ਹੂਰ ਨੇ ਅੰਮ੍ਰਿਤਸਰ ਦੇ ਠੱਗ ਨੇ ਕਾਸ਼ੀ ਦੇ ਠੱਗ ਨੇ ਇਹਨਾਂ ਦਾ ਹਾਲ ਦੱਸ ਦੋ ਤੇ ਠੱਗਾਂ ਦਾ ਹੋਊ ਫਿਰ ਲੋਕ ਤਾਂ ਠੱਗ ਕਹਿੰਦੇ ਨੇ ਅੰਮ੍ਰਿਤਸਰ ਦੇ ਗੁਰੂ ਅੰਬਰ ਸੜੀਏ ਨੂੰ ਅੰਦਰ ਸੜੀਏ ਕਹਿੰਦਾ ਹੈ ਅੰਦਰ ਸੜੀਏ ਦਾ ਮਤਲਬ ਹੈ ਇਹਨਾਂ ਦੇ ਅੰਦਰ ਬਦਬੂ ਹੈ ਸੜਾਨ ਮਾਰਦੀ ਹੈ ਸੱਚ ਦੇ ਖਿਲਾਫ ਨੇ ਦੋਵੇਂ ਪਾਸ਼ਾ ਨੇ ਕਿਹਾ ਅੰਦਰ ਸੜੀਏ ਜਦ ਉਹਨਾਂ ਨੇ ਬੂਹਾ ਨਹੀਂ ਖੋਲਿਆ ਨਫ਼ਰਤ ਸੀ ਸੱਚ ਦੇ ਪ੍ਰਤੀ ਇਹਨਾਂ ਦੀ ਅੱਜ ਵੀ ਨਫ਼ਰਤ ਆ ਬਰਕਰਾਰ ਹੋਵੇ ਆਪਣੇ ਕਰਤੱਵ ਜਾਣੇ ਆਪ ਅੰਤਰ ਜਾਮੀ ਰਹੋ ਬਿਆਪ ਆਪਣੇ ਕਰਤੱਵ ਜਾਣੇ ਆਪ ਆਪਣੇ ਕਰਤੱਵ ਨੇ ਆਪ ਜਾਣਦਾ ਜੋ ਕਰਦਾ ਹੈ ਜੋ ਕਰਤੱਵ ਨੇ ਉਹ ਕਰਤੱਵ ਕਰਨ ਜਾਣਦਾ ਹੈ ਜਦ ਮਰਜ਼ੀ ਕਰ ਦਵੇ ਕਰਤੱਵ ਰਾਮਾ ਦੇ ਦਮ ਡੋਲ ਤੇ ਕੋ ਜਗਾ ਜਿੱਥੇ ਮਰਜ਼ੀ ਕਰਤੱਵ ਕਰ ਦਵੇ ਆਪ ਜਾਣਦਾ ਕਰਤੱਵ ਜਾਣੇ ਆਪ ਅੰਤਰ ਜਾਮੀ ਰਹੋ ਬਿਆਪ ਅੰਤਰ ਜਾਮੀ ਰਹੋ ਬਿਆਪ ਵੱਟ ਬਟ ਵੱਟ ਛੱਡ ਦਿੰਦਾ ਬੂਦ ਨਹੀਂ ਪਾਉਂਦਾ ਇਧਰਲੇ ਪਾਸੇ ਹੜ ਚਲਾ ਦਿੰਦਾ ਅੱਗੇ ਕਹਿੰਦਾ ਹੁੰਦਾ ਤੇ ਇਹੀਆਂ ਗੱਲਾਂ ਪਰ ਵਿੱਚ ਜਿਹੜੀ ਪਿਆਈ ਮਰ ਗਈ ਪਰ ਵਿੱਚ ਕਰਦਾ ਜਲਤੇ ਥਲ ਪਰ ਵਿੱਚ ਤਾਂ ਜਿਹੜੀ ਪਿਆਸੀ ਮਰਦੀ ਹੈ ਹਾਂ ਪਰ ਵਿੱਚ ਕਰਦਾ ਜਲਤੇ ਥਲ ਅੱਗੇ ਲੋਕ ਐ ਆਦ ਕਰਦੇ ਸੀ ਉਹਨੂੰ ਜਿਹੜੇ ਕਵੀ ਸੀ ਲੋਕਾਂ ਨੂੰ ਸੁਣਾਉਂਦਾ ਤੇ ਲੋਕਾਂ ਤੇ ਅਸਰ ਪੈਂਦਾ ਸੀ ਉਹ ਤਾਂ ਪਲ ਵਿੱਚ ਜਲਦੇ ਥਲ ਕਰ ਦੇਵੇ ਪਲ ਵਿੱਚ ਇੱਕ ਪਲ ਪਹਿਲਾਂ ਜਿਹੜੀ ਪਿਆਸੀ ਬਲਦੀ ਹੋਵੇ ਹਾਂ ਫਿਰਤ ਪਾਲੇ ਜੀਨ ਬਹੁ ਭਾਂਤ ਜੋ ਜੋ ਰਜਿਓ ਸੋ ਕਿਸੇ ਧਿਆਨ ਫਿਰਤ ਪਾਲੇ ਜੀਨ ਬਹੁ ਭਾਂਤ ਬਹੁ ਭਾਂਤ ਬਹੁ ਪ੍ਰਕਾਰ ਨਾਲ ਜੀਆਂ ਨੂੰ ਫਿਰਤ ਜੋ ਜੀਆਂ ਦਾ ਵਧਾਇਆ ਹੁਣ ਜੀਵ ਨਾਲ ਖੇਡੇ ਜੀ ਸਿੱਖੇ ਨੇ ਸਿੱਖਣ ਤੋਂ ਗੱਲੇ ਨਹੀਂ ਆ ਰਹੀ ਜੀਆਂ ਦੀ ਗੱਲੇ ਨਹੀਂ ਆ ਰਹੀ ਕਿਤੇ ਜੀਆਂ ਦੀ ਗੱਲ ਆ ਰਹੀ ਹੈ ਵਰਤਪਾਲੇ ਜੀਨ ਬਹੁ ਭਾਂਤ ਸਾਰੇ ਜੀਆਂ ਦੀ ਪ੍ਰਤਪਾਲ ਕਰਦਾ ਹਾਂ ਜੋ ਜੋ ਰਚਿਆ ਉਸ ਉੱਤੇ ਸਿਧਿਆਤ ਜਿਹੜਾ ਵੀ ਉਹਨੇ ਰਚਿਆ ਰਚਿਆ ਕਾਦਾ ਜਿਹਨੂੰ ਦੇ ਦਿੱਤੀ ਆ ਚਾਹੇ ਉਹ ਬਨਸਪਤੀ ਚ ਚਾਰੇ ਖਾਣੀਆਂ ਚ ਕਿਤੇ ਵੀ ਆ ਜੀ ਬੈਠਾ ਰਚਿਆ ਹੋਇਆ ਉਹਨੇ ਪ੍ਰਭ ਰਚੀ ਜਿਹੜੇ ਪ੍ਰਭ ਨੇ ਰਚਨਾ ਰਚੀ ਹੈ ਉਹ ਪ੍ਰਤਪਾਲ ਕਰਦਾ ਔਰ ਉਹਨਾਂ ਜੀਆਂ ਦਾ ਵੀ ਧਿਆਨ ਹੋ ਜਾਵੇ ਪ੍ਰਤਪਾਲ ਤੋਂ ਕਰੇਗਾ ਜੋ ਜੋ ਰਚਿਓ ਤਾਂ ਸਿਸੇ ਉਹਦਾ ਧਿਆਨ ਵੀ ਤੇਰੇ ਚ ਆਦਮੀ ਦਾ ਭਾਵ ਨਾ ਹੋਵੇ ਬਾਕੀ ਸਾਰਿਆਂ ਦਾ ਹੈ ਆਦਮੀ ਕਿੰਨੇ ਪਰਸੈਂਟ ਰਹਿ ਗਏ ਸਭ ਲਾਓ ਜੇ ਆਦਮੀ ਦਾ ਧਿਆਨ ਨਹੀਂ ਹੈ ਕਿੰਨੇ ਪਰਸੈਂਟ ਹੋ ਤੁਸੀਂ ਸਾਰੇ ਜੀ ਗਣ ਲਓ ਬਨਸਪਤੀ ਵੀ ਵਿੱਚ ਆ ਗਈ ਚਾਰੇ ਖਾਣੀਆਂ ਆ ਗਈਆਂ ਧਿਆਨ ਉਹਦੇ ਧਿਆਨ ਹੈ ਨਹੀਂ ਜੋ ਜੋ ਰਚਿਓ ਜਿਹੜਾ ਤੈਂ ਰਚਿਆ ਉਹਦਾ ਧਿਆਨ ਤੇਰੇ ਚ ਤੇ ਤੋਂ ਮੰਗਦਾ ਹੋ ਉਹਨਾਂ ਦਾ ਸਾਰਿਆਂ ਦਾ ਧਿਆਨ ਤੇਰੇ ਨਾਲ ਜੁੜਿਆ ਹੋਇਆ ਹੈ ਤਾਂ ਹੀ ਬੌੜੀ ਚੜਦੇ ਨੇ ਉਹ ਹੁਕਮ ਚ ਨੇ ਜਿਹੜੇ ਧਿਆਨ ਧਿਆਤ ਨੇ ਹੁਕਮ ਚ ਨੇ ਤਾਂ ਅਸੀਂ ਕਹਿੰਦੇ ਹੁਕਮ ਚ ਨੇ ਸਾਰੇ ਉਹ ਸਾਰੇ ਤੇਰੇ ਬਾਣ ਚ ਨੇ ਕਾਫੂ ਸੁੱਕ ਜਾਂਦਾ ਵੀ ਨਹੀਂ ਪੈਂਦਾ ਧਿਆਨ ਤੇਰੇ ਚੋਂ ਪਾਣੀ ਨਹੀਂ ਖੁਸ਼ ਪਾਉਣਾ ਤੇਰਾ ਕਦੇ ਦੇਖਿਆ ਦਵਾਈ ਪਾਉਂਦੇ ਹੈ ਖਰਾਬ ਕਰਦਾ ਘਾਹ ਫੂਸ ਸੁੱਕ ਜਾਂਦਾ ਗਰਮੀ ਸਰਦੀਆਂ ਆਉਣਗੀਆਂ ਸੁੱਕ ਜੂਗਾ ਬਰਸਾਤ ਵਾਲਾ ਗਰਮੀ ਆਊਗੀ ਸਰਦੀਆਂ ਵਾਲਾ ਸੁੱਕ ਜੂਗਾ ਉਹਦੀ ਰਾਜਾ ਰਾਜੀ ਆ ਹਾਂਜੀ ਜਿਸ ਭਾਵੇਂ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਜਿਸ ਭਾਵੇ ਤਸ ਲੈ ਬੁਲਾਏ ਜਿਹੜਾ ਚਾਹੁੰਦਾ ਨਾ ਇਸ ਭਾਵੇ ਦਾ ਮਤਲਬ ਜਿਹਨੂੰ ਹੁਕਮ ਭਾ ਜਾਂਦਾ ਉਹ ਉਹ ਨਾਲ ਮਿਲਾ ਲੈਂਦਾ ਜਿਹਨਾਂ ਨੂੰ ਸੱਚ ਭਾ ਜਾਂਦਾ ਉਹਨਾਂ ਨੂੰ ਸਚਿਆਰੇ ਨਾਲ ਆਪਣੇ ਸੱਚਖੰਡ ਲੈ ਜਾਂਦੇ ਆਪਣੇ ਨਾਲ ਮਿਲਾ ਲੈਂਦੇ ਵੀ ਤੂੰ ਇੱਧਰ ਆ ਜਾ ਜਿਹੜੇ ਮਨ ਨੂੰ ਭਾ ਜਾਂਦਾ ਨਾ ਸੱਚ ਉਹਨੂੰ ਜਦ ਚਿੱਤ ਆਪਣੇ ਨਾਲ ਜੋੜ ਲੈਂਦਾ ਚਲੋ ਪੂਰਨ ਬ੍ਰਹਮ ਬਣ ਜਾਂਦਾ ਜਿਸ ਭਾਵੇਂ ਤਸਲੇ ਅਸਲ ਦੇ ਵਿੱਚ ਤਾਂ ਜਿਹਦੇ ਮਨ ਨੂੰ ਪਾ ਜਾਂਦਾ ਹੈ ਉਹ ਸੱਚ ਉਹ ਸੱਚ ਕਰਨ ਗੁਰੂ ਗਰੁੱਪ ਜੋੜ ਜਾ ਸਚਿਆਰਿਆਂ ਜਾ ਬੈਂਦਾ ਮਨ ਕਰਕੇ ਕੂੜਿਆ ਰਿਹਾ ਬ੍ਰਹਮ ਜਿੰਨਾ ਜਦ ਬ੍ਰਹਮ ਮਨ ਕਰਕੇ ਕੂੜਿਆ ਰਿਹਾ ਉਹਨਾਂ ਜਦ ਹੋਊਗਾ ਮਾਇਆ ਵਿੱਚ ਇੱਥੇ ਜੰਮਣ ਮਨ ਦੇ ਵਿੱਚ ਜਦੋਂ ਇਹਨੂੰ ਸੱਚ ਭਾ ਗਿਆ ਬਸ ਸੱਚਿਆਰਿਆਂ ਚਲਾ ਗਿਆ ਸੱਚਖੰਡ ਵਿੱਚ ਸੱਚਾਰੇ ਸੱਚਖੰਡ ਜਿਹੜੇ ਰਹਿੰਦੇ ਹੁੰਦੇ ਨੇ ਇੱਥੇ ਨਹੀਂ ਰਹਿੰਦੇ ਹੁੰਦੇ ਸਚਿਆਰਾਂ ਦਾ ਦੇਸ਼ ਦਾ ਨਾਮ ਸੱਚਖੰਡ ਹੈ ਕੂੜਿਆਰਿਆਂ ਦੇ ਦੇਸ਼ ਦਾ ਨਾਮ ਅਮਰਤ ਲੋਕ ਹੈ ਇਹ ਕੂੜਿਆਰੇ ਨੇ ਤੇ ਮਾਇਆ ਕੂੜ ਸਭ ਸੰਸਾਰ ਸੰਸਾਰ ਕੂੜ ਹੈ ਕੂੜਿਆਰੇ ਸੰਸਾਰੀ ਨੇ ਕੂੜ ਚ ਰਹਿਣ ਵਾਲੇ ਨੇ ਉਹ ਸੰਸਾਰ ਕੀ ਹੈ ਸੱਚਖੰਡ ਦਾ ਕੂੜਾ ਕਰਕਟਿਆ ਤੇ ਹੋਰ ਕੁਝ ਨਹੀਂ ਹੈ ਕੂੜਾ ਕਰਕਟਾ ਸੱਚਖੰਡ ਦਾ ਇੱਥੇ ਛੱਡਿਆ ਹੋਇਆ ਬਾਹਰ ਜਿਵੇਂ ਆਪਾਂ ਸ਼ਾਹ ਦਾ ਕੂੜਾ ਕਰਕਟ ਨਹੀਂ ਬਾਹਰ ਸੜ ਦਿੰਦੇ ਛੱਡਿਆ ਹੋਇਆ ਇੱਕ ਪਾਸੇ ਢੇਰ ਜਿਹਾ ਲਾਇਆ ਹੋਇਆ ਵੇਚਦੇ ਰਹੋ ਤੁਸੀਂ ਵੇਚਾ ਕੇ ਜੀਵ ਨਹੀਂ ਹੁੰਦਾ ਉਹਦੇ ਵਿੱਚ ਬਸ ਵੇਚਾ ਵੇਚਾ ਦੇ ਜੀਵ ਇੱਥੇ ਹੈਗੇ ਨਾ ਕੂੜੇ ਕਰਕਟ ਦੇ ਵੇਚਾ ਮਾਹੇ ਸਮਾਨਾ ਸੰਸਾਰ ਦੇ ਵਿੱਚ ਆਇਆ ਹੋਰ ਕੁਝ ਨਹੀਂ ਹੈ ਇਹ ਵਿਸ਼ਾ ਦੇ ਕੀੜੇ ਨੇ ਸੰਸਾਰ ਦੀ ਜੀਵ ਸੰਸਾਰੀ ਜੀਵ ਵਿਸ਼ਾ ਕੇ ਕੀੜੇ ਨੇ ਵਿਸ਼ਾ ਦਾ ਕੀੜਾ ਵਿਸ਼ਾ ਨਾ ਹੈ ਉਹ ਉਹੀ ਤਾਂ ਖੁਸ਼ ਹੈ ਉਹ ਕਹਿੰਦਾ ਤੂੰ ਖੁਸ਼ ਰਹਿ ਜੇ ਚ ਖੁਸ਼ ਹੈ ਤਾਂ ਬੜੀ ਗੱਲ ਹੈ ਤੂੰ ਤਾਂ ਮੋਜ ਹੈ ਜੇ ਕੂੜਾ ਕਰਕਟ ਜਿੱਥੇ ਸਿੱਧੇ ਉਹ ਤੇ ਖੁਸ਼ ਹੈ ਕੋਈ ਇਹ ਤੋਂ ਸਸਤਾ ਸੌਦਾ ਹੋਰ ਕੀ ਹੈ ਸਾਡੀ ਹਾਂਜੀ ਜਿਸ ਭਾਵੇਂ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਭਗਤ ਕਰੇ ਹਰ ਕੇ ਗੁਣ ਗਾਏ ਹਰ ਕੇ ਗੁਣ ਗਾਏ ਪੱਕਾ ਫਲ ਜਿਹੜਾ ਹੁੰਦਾ ਨਾ ਉਹ ਲੈ ਜਾਂਦੇ ਨੇ ਪੱਕੇ ਹੁੰਦੇ ਨੇ ਪੱਕ ਜਾਂਦੇ ਨੇ ਇੱਥੇ ਪੱਕੇ ਸੇਤੀ ਖੇਲ ਇਹ ਪੱਕੇ ਸੇ ਪੱਕੇ ਨੇ ਜਿਹੜੇ ਫਲ ਉਹ ਤਾਂ ਉਹ ਲੈ ਜਾਂਦੇ ਨੇ ਖਾਣ ਯੋਗ ਨੇ ਜਿਹੜੇ ਬਾਕੀ ਜਿਹੜਾ ਗਲੇ ਪਚੇ ਹੋਏ ਨੇ ਹੋਰ ਕੱਚੇ ਕੱਚੇ ਟੁੱਟ ਕੇ ਗਲ ਜਾਂਦੇ ਨੇ ਉਹ ਇੱਥੇ ਕੂੜਾ ਕਰਕਟ ਜੇ हर के गुण गाए भक्त करे हर के गुण भक्ति भक्ति की है हर के गुण गाना ही भक्ति है मारा फेर दी भक्ति नहीं है हर के गुण हाँ हर के गुण गाना भक्ति है पैर पैर तो दसा भक्ति की है हर के गुण गाना भक्ति है गुण गाने भक्ति है साड़ी हाँ। मन अंतर विश्वास कर मान्या कारण हार मान के एक जाने मन अंतर विश्वास कर जाने कर मान्या हाँ। ਹਾਂ ਵਿਸ਼ਵਾਸ ਕਰ ਮੰਨਿਆ ਜਦੋਂ ਵਿਸ਼ਵਾਸ ਆ ਜਾਂਦਾ ਮਨ ਗਣ ਹਾਰ ਵਿਸ਼ਵਾਸ ਦੇਖੋ ਸ਼ਰਧਾ ਦੀ ਭਗਤੀ ਨਹੀਂ ਭਗਤੀ ਵਿਸ਼ਵਾਸ ਹੀ ਹੈ ਕਹਿੰਦੇ ਸ਼ਰਧਾਵਾਨ ਸਿੱਖ ਸ਼ਰਧਾਵਾਨ ਸਿੱਖ ਜੀ ਮਨ ਅੰਦਰ ਵਿਸ਼ਵਾਸ ਕਰ ਜਿਹਨੇ ਵਿਸ਼ਵਾਸ ਕਰਕੇ ਨਹੀਂ ਮੰਨਿਆ ਸਿੱਖੇ ਨਹੀਂ ਹੈ ਸ਼ਰਧਾ ਵਾਲਾ ਸਿੱਖ ਹੁੰਦਾ ਹੀ ਨਹੀਂ ਸ਼ਰਧਾ ਵਾਲਾ ਹਿੰਦੂ ਹੁੰਦਾ ਸ਼ਰਧਾ ਦੇ ਫੁੱਲ ਹੁੰਦੇ ਨੇ ਸ਼ਰਧਾ ਨੂੰ ਫਲ ਕਦੇ ਨਹੀਂ ਲੱਗਿਆ ਫੁੱਲ ਕੀ ਹੁੰਦੇ ਨੇ ਜ਼ੋਰ ਜ਼ੁਲਮ ਫੁੱਲੋ ਘਣੋ ਜ਼ੋਰ ਜ਼ੁਲਮ ਫੁੱਲੋ ਘਣੋ ਜਿੱਥੇ ਜ਼ੋਰ ਔਰ ਜ਼ੁਲਮ ਹੈ ਫੁੱਲ ਉੱਥੇ ਹੀ ਹੁੰਦੇ ਨੇ ਅੱਜ ਜ਼ੋਰ ਹੈ ਜੇ ਸੱਤ ਜ਼ੋਰ ਕਰ ਬੈਠੇ ਸੋਏ ਸ਼੍ਰੋਮਣੀ ਕਮੇਟੀ ਕੋਲ ਜ਼ੋਰ ਹੈ ਪੈਸੇ ਦਾ ਵੀ ਜ਼ੋਰ ਹੈ ਵੋਟਾਂ ਦਾ ਵੀ ਜ਼ੋਰ ਹੈ ਜ਼ੁਲਮ ਕਰ ਰਹੇ ਨੇ ਜ਼ੁਲਮ ਹੋ ਰਿਹਾ ਹੈ ਫੁੱਲੇ ਫੁੱਲ ਨੇ ਸ਼ਰਦਾ ਦੇ ਫੁੱਲੇ ਨੇ ਹੋਰ ਕੁਝ ਨਹੀਂ ਹੈ ਫੁੱਲੋ ਕਣੋ ਔਰ ਕਾਚੀ ਦੇ ਵਿਕਾਰ ਕੱਚੀ ਦੇ ਨੂੰ ਦਹੀ ਬਣੀ ਬੈਠੇ ਨੇ ਇਹ ਵਿਕਾਰ ਸਾਰੇ ਵਿਕਾਰ ਹੈ ਵਿਕਾਰ ਦੇ ਕਿਹਨਾਂ ਖਾਤਰ ਭਗਤੀਆਂ ਨੇ ਲਿਖੀਆਂ ਹੋਈਆਂ ਅਜੋ ਅਸੀਂ ਅਰਥ ਕੀਤੇ ਨੇ ਭਗਤੀਆਂ ਹੈ ਕਿਹਦੇ ਵਾਸਤੇ ਹੁਣ ਇਹ ਦੱਸੋਗੇ ਕਿਹੜੀ ਭਗਤੀ ਕਿੱਥੇ ਮਾਰੀ ਹੋਈ ਹੈ ਉਦੋਂ ਜਿਹੜੇ ਸੀ ਉਹਨਾਂ ਤੇ ਮਾਰੀ ਆ ਜਿਹਨਾਂ ਤੇ ਲੱਗਦੀ ਹੈ ਸਾਬਤ ਹੋ ਜਾਊਗਾ ਵੀ ਉਹ ਧੜੇ ਤੇ ਜਿਹਨੂੰ ਇਹ ਪੰਕਤੀ ਲਿਖੀ ਸੀ ਟਾਰਗੇਟ ਬਣਾ ਕੇ ਅੱਜ ਉੱਥੇ ਕੌਣ ਅੱਜ ਉਸ ਟਾਰਗੇਟ ਦੇ ਸਾਹਮਣੇ ਕੌਣ ਖੜਾ ਹੈ ਤੋਪ ਉੱਥੇ ਹੀ ਹੈ ਤੋਪ ਨਹੀਂ ਹਲਾਈ ਉਹ ਉੱਥੇ ਹੀ ਹੈ ਤੋਪ ਦਾ ਨਿਸ਼ਾਨਾ ਉੱਥੇ ਹੀ ਹੈ ਅੱਜ ਉਹ ਨਿਸ਼ਾਨੇ ਤੇ ਕੌਣ ਆ ਗਿਆ ਪੂਰੇ ਖੜਾ ਹੋ ਗਿਆ ਉਦੋਂ ਕੌਣ ਸੀ ਬਸ ਇਹ ਤਾਂ ਤੋਪਾਂ ਨੇ ਬੋਲੇ ਗਿਆਨ ਤੇ ਚੱਲੇ ਹੋਏ ਸਾਰੇ ਭਗਤੀਆਂ ਅੱਜ ਉਹਦੇ ਪੂਰੇ ਕੌਣ ਦੇ ਟਾਰਗੇਟ ਦੇ ਇਹ ਸਾਰਾ ਨਕਸ਼ਾ ਦਿਖਾਉਣ ਵਾਲੀ ਗੱਲ ਹੈ ਗੁਰਬਾਣੀ ਦਾ ਇਹ ਤਾਂ ਇੱਕ ਬਣੀ ਰਹਿਣਾ ਹੈ ਨਾ ਚੋ ਉਹਦੇ ਪੱਲੇ ਕੀ ਹੈ ਜੋਰ ਜ਼ੁਲਮ ਫੁੱਲੋ ਘਣੋ ਬੜਾ ਫੁੱਲਦਾ ਹੁੰਦਾ ਕਹਿੰਦੇ ਚਿੰਤਾ ਨਹੀਂ ਫੜ ਕੇ ਸਾਨੂੰ ਨਹੀਂ ਲੱਗਦਾ ਹੁੰਦਾ ਕਾਚੀ ਦੇ ਵਿਕਾਰ ਵਿਕਾਰਾਂ ਭਰੀ ਦੇਹੀ ਹੁੰਦੀ ਹੈ ਕੱਚੀ ਇਹਨਾਂ ਦੀ ਹਾਂਜੀ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣੇ ਮਨ ਅੰਤਰ ਵਿਸ਼ਵਾਸ ਕਰ ਮੰਨ ਜਾਣਿਆ ਜੇ ਮਨ ਅੰਤਰ ਵਿਸ਼ਵਾਸ ਕਰਕੇ ਮੰਨ ਲਵੇ ਵਿਸ਼ਵਾਸ ਆਜ ਮੈਂ ਮੰਨ ਲਵੇ ਕਰਨ ਹਾਰ ਨਾਨਕ ਇੱਕ ਜਾਣੇ ਉਹਨੇ ਕਰਨ ਹਾਰ ਨਾਨਕ ਇੱਕ ਜਾਣੇ ਫਿਰ ਤਦ ਨਹੀਂ ਰਹਿਣੇ ਤੇਰੇ ਚੇਲੇ ਪ੍ਰਮਾਣ ਫਿਰ ਨਹੀਂ ਰਹਿਣੇ ਤੇਰੇ ਚੇਲੇ ਪ੍ਰਮਾਣ ਉਹਨਾਂ ਚੱਲਣਾ ਜਿੰਨਾ ਚਿਰ ਹਿੰਦੂ ਮਤ ਦੀ ਚ ਚੜੀ ਹੋਈ ਹੈ ਫਿਰ ਇਹ ਕਰੇ ਜੂਗਾ ਕਰਨ ਹਾਲ ਨਾਨਕ ਇੱਕ ਫਿਰ ਹੁਕਮ ਹੈ ਹੁਕਮ ਇੱਕ ਰਹਿ ਜਾਊਗਾ ਫਿਰ ਚੇਲੇ ਪ੍ਰਮਾਣ ਨਹੀਂ ਰਹਿਣੇ ਫਿਰ ਤਿੰਨੀ ਚੇਲੇ ਪ੍ਰਮਾਣ ਹੋ ਜਾਣ ਫਿਰ ਤਿੰਨ ਨਹੀਂ ਰਹਿਣੇ ਤਿੰਨ ਚੇਲੇ ਪ੍ਰਮਾਣ ਤਾਂ ਚਾਸਣੀ ਦੂਈ ਚੜਾਈ ਹੈ ਝੁੱਟਦੀ